ਸਾਫ ਤੋਂ ਪਹਿਲਾਂ ਇੱਕ ਬੀਬੀ ਜਿਹੜੀ ਹਾਲੈਂਡ ਤੋਂ ਆਈ ਹੋਈ ਹੈ ਜਿਹਦੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਹਨੂੰ ਇਸ ਪਾਸੇ ਦੀ ਪ੍ਰੇਰਣਾ ਮਿਲੀ ਹੈ ਉਹ 5-7 ਮਿੰਟ ਲਈ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇਗੀ ਉਹਨਾਂ ਦੇ ਵਿਚਾਰਾਂ ਨੂੰ ਬੜੇ ਗੌਰ ਨਾਲ ਦਸਤਿਤ ਹੋ ਕੇ ਸ਼ਰਮ ਕਰਨ ਦੀ ਕਿਰਤ ਕਰੇਗੀ to audience Dear Number It's a great honor for me that I may speak a few words. Many young Namdari friends have asked me how I came to be here, and I told them the story that a year ago I was sitting in a car and having known other holy men, men would to me and other people were recognized as having a channel with your pervading was near and I couldn't do anything else but with my car go towards this feeling and having parked my car in it, I still follow the feeling which was not adequate to express the channeling of divine force I sent. And as I later found out, it was your leader, your guru, who was the one was shown to me. After that, I've done my best to get into contact with non-dairy people. I only know a little about your teaching, but I've seen examples of different Nandaris. And limited as I am, I think I could convey a message, especially to young Nandaris. We Westerners have acquired a certain materialistic way of life, which for many Easterners seems to be very important. We should all be grateful for all materialistic things the divine has to offer us. On the other hand, there is a great tendency in Western world to get back to archaic roots which go further than the five senses. And I think that all Mandaris living here should try and keep in contact as much as they can with the true Namdari roots. For I may say, and I've talked to many other landsmen and kinsmen, that I think that what Namdari sect has to offer will be the future of Western world. And I hope that East and West will be able to integrate this way. My words are limited again. I had to improvise this, but I hope that the message comes through. That I think that I was allowed to drink from your well ਮੈਨੂੰ ਆਪ ਜੀ ਸਾਰਿਆਂ ਦੇ ਇੱਥੇ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਇੱਥੇ ਕਿਸ ਤਰ੍ਹਾਂ ਆਈ ਇਹ ਕਈਆਂ ਸਰੀਰਾਂ ਦੇ ਮਨਾਂ ਦੇ ਵਿੱਚ ਬੜਾ ਇੱਕ ਚੰਮੇ ਵਾਲੀ ਗੱਲ ਹੋਏਗੀ ਉਹ ਦੱਸਿਆ ਕਿ ਪਿਛਲੇ ਸਾਲ ਸਤੰਬਰ 'ਚ ਜਦੋਂ ਸੰਸਦ ਦੇ ਬਾਦਸ਼ਾਹ ਜੀ ਕੁਝ ਹੋਰ ਸਿੱਖਾਂ ਦੇ ਨਾਲ ਹਾਲੈਂਡ ਦੇ ਦੌਰੇ ਤੇ ਗਏ international vegetarian union conference attend ਕਰਨ ਵਾਸਤੇ ਉਦੋਂ ਰਾਤ ਨੂੰ ਅਸੀਂ ਸਾਰੇ ਦੀਨਦਿਆਲ ਜੀ ਦੇ ਨਾਲ ਇੱਕ ਉੱਥੇ ਇੱਕ ਸਮੁੰਦਰ ਦੇ ਕੰਢੇ ਤੇ ਹੋਟਲ ਹੈ ਉਹਦੇ ਕੋਲ ਦੀ ਲੰਘ ਰਿਹਾ ਤਾਂ ਇੱਕ ਦੁਕਾਨ ਦੇ ਕੋਲ ਦੀ ਇਹ ਆਪਣੀ ਕਾਰ ਵਿੱਚ ਜਾ ਰਹੇ ਸੀ ਕਾਰ ਵਿੱਚ ਜਾਂਦਿਆਂ ਇਹਨੂੰ ਇੱਕ ਐਸੀ ਖਿੱਚ ਪਈ ਇੱਕ ਐਸਾ ਕ੍ਰਿਸ਼ਮਾ ਨਜ਼ਰ ਆਇਆ ਕੁਝ ਕਿ ਇਹ ਇਹਦੀ ਕਾਰ ਉੱਥੇ ਦੀ ਉੱਥੇ ਰੁਕ ਗਈ ਅੱਗੇ ਕਾਰ ਨੇ ਚਲਾ ਦਿੱਤੀ ਉੱਥੇ ਬ੍ਰੇਕਾਂ ਲੱਗ ਗਈਆਂ ਉਸ ਤੋਂ ਬਾਅਦ ਇਹਨੇ ਕਿੱਥਾ ਕਰਨਾ ਸ਼ੁਰੂ ਕੀਤਾ ਅਸੀਂ ਜਿਹੜਾ ਕਾਲੀ ਕਾਲੀ ਚੱਲ ਰਿਹਾ ਸੀ ਮੈਂ ਕਿਹਾ ਕਰਨਾ ਮੈਂ ਜਰਾ ਥੋੜਾ ਜਿਹਾ ਇਸ ਨੂੰ ਐਕਸਪੈਂਡ ਕਰ ਰਿਹਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਵਿਚਾਰੀ ਕੋ 15 20 ਮਿੰਟ ਸਾਡੇ ਪਿੱਛੇ ਪਿੱਛੇ ਚੱਲਦੀ ਰਹੀ ਅੱਗੇ ਆਏ ਇਹਦੇ ਮਨ ਦੇ ਵਿੱਚ ਇੰਨਾ ਚਾਹ ਸੀ ਕਿ ਇਹਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਮੈਂ ਕਿਵੇਂ ਗੱਲ ਕਰ ਸਕਾਂ ਅੱਗੇ ਹੋ ਕੇ ਰਚਨਾ ਦੀ ਪਿਆਸੀ ਸੀ ਮਗਰ ਜ਼ਬਾਨ ਸਾਥ ਨਹੀਂ ਸੀ ਦੇ ਰਹੀ ਇਸਨੇ ਇੱਕ ਹੋਰ ਛੋਟੀ ਜੀ ਬੀਬੀ ਇੱਕ ਉੱਥੇ ਹੋਰ ਸੀ ਉਸ ਦਾ ਲੈ ਕੇ ਉਹਨੂੰ ਕਿਹਾ ਕਿ ਤੂੰ ਮੇਰੇ ਵੀ ਬਿਹਾਫ ਤੇ ਗੱਲ ਕਰ ਜ਼ਰਾ ਅੱਗੇ ਜਾ ਕੇ ਉਹ ਆਈ ਉਹਨੇ ਆ ਕੇ ਅੱਗੇ ਸਾਨੂੰ ਫਿਰ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਆਏ ਹੋ ਕਿਸ ਤਰ੍ਹਾਂ ਕੀ ਤੁਹਾਡਾ ਇੱਕ ਮਿਸ਼ਨ ਹੈ ਆਉਣ ਦਾ ਜਿਹੜਾ ਇਹਨੂੰ ਥੋੜਾ ਜਿਹਾ ਐਕਸਪਲੇਨ ਕੀਤਾ ਗਿਆ ਉਸੇ ਮਗਰ ਇਸ ਦੇ ਮਨ ਦੇ ਵਿੱਚ ਇੱਕ ਐਸਾ ਉਤਸ਼ਾਹ ਪੈਦਾ ਹੋ ਚੁੱਕਾ ਸੀ ਇਹਨੂੰ ਇੱਕ ਐਸਾ ਸੋਮਾ ਨਜ਼ਰ ਆ ਚੁੱਕਾ ਸੀ ਤੇ ਉਦੋਂ ਤੋਂ ਲੈ ਕੇ ਇਹਨੇ ਇੱਥੇ ਕੁਝ ਨਾਮ ਸਾਰੇ ਸਰੀਰਾਂ ਦੇ ਨਾਲ ਆਪਣੇ ਕੰਟੈਕਟ ਰੱਖਣੇ ਸ਼ੁਰੂ ਕਰ ਦਿੱਤੇ ਉਹ ਕਹਿੰਦੀ ਹੈ ਕਿ ਮੈਨੂੰ ਭਾਵੇਂ ਨਾਮਧਾਰੀਆਂ ਦੇ ਬਾਰੇ ਬਹੁਤ ਥੋੜਾ ਪਤਾ ਹੈ ਇਹਨਾਂ ਜ਼ਿਆਦਾ ਨਹੀਂ ਪਤਾ ਫਿਰ ਵੀ ਮੈਂ ਇਹ ਸਮਝਦੀ ਹਾਂ ਕਿ ਜਿਹੜੇ ਨੌਜਵਾਨ ਨਾਮਧਾਰੀ ਨੇ ਉਹਨਾਂ ਵਾਸਤੇ ਇੱਕ ਇਹ ਬਹੁਤ ਵੱਡਾ ਮੈਸੇਜ ਹੈ ਕਿ ਇਸ ਤਰ੍ਹਾਂ ਉਹ ਆ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਉਹ ਲੱਗੇ ਰਹਿਣ ਤੇ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਉਹ ਅੱਗੇ ਚਲਾਉਂਦੇ ਰਹਿਣ ਇਹ ਜਿਹੜੀ ਪੱਛਮ ਦੀ ਦੁਨੀਆ ਹੈ ਇਹਨੂੰ ਉਹ ਪਦਾਰਥਵਾਦ ਦੀ ਦੁਨੀਆ ਦੱਸਦੀ ਹੈ ਔਰ ਉਹ ਉਹਦਾ ਆਪਣਾ ਇਹ ਵਿਸ਼ਵਾਸ ਹੈ ਕਿ ਪਦਾਰਥਵਾਦ ਸਾਨੂੰ ਉਹ ਕੁਝ ਨਹੀਂ ਦੇ ਸਕਿਆ ਜੋ ਕੁਝ ਕਿ ਅਸੀਂ ਅਕਾਲ ਪੁਰਖ ਦੇ ਘਰ ਤੋਂ ਲੈਣਾ ਹੈ ਅਕਾਲ ਪੁਰਖ ਦੇ ਘਰ ਦੇ ਵਿੱਚ ਪੱਛਮ ਲਈ ਪੱਛਮੀ ਦੁਨੀਆ ਲਈ ਲੈਣ ਦੀ ਬਹੁਤੀ ਲੋੜ ਹੈ ਬਜਾਏ ਕਿ ਦੂਸਰੇ ਸਾਡੇ ਪੂਰਬ ਦੇ ਦੇਸ਼ਾਂ ਨਾਲੋਂ ਪੱਛਮ ਦੀ ਦੁਨੀਆ ਜਿਹੜੀ ਹੈ ਉਹਦੀ ਪਿਆਸ ਉਦੋਂ ਵੀ ਵੱਧ ਹੈ ਹੋਰ ਇਹ ਕਿ ਪੱਛਮ ਦੀ ਦੁਨੀਆ ਜਿਹੜੀ ਹੈ ਉਹਨਾਂ ਦੇ ਵਿੱਚ ਇਹ ਅੱਜ ਕੱਲ ਇਹ ਟੈਂਡੈਂਸੀ ਜ਼ੋਰ ਫੜ ਰਹੀ ਹੈ ਕਿ ਉਹ ਆਪਣੇ ਪਿਛੋਕੜ ਨੂੰ ਪਛਾਣਣ ਪਹਿਲੀਆਂ ਜਿਹੜੀਆਂ ਸਾਡੀਆਂ ਗੁਆਚੀਆਂ ਕਦਰਾਂ ਕੀਮਤਾਂ ਨੇ ਜਿਹੜੇ ਸਾਡੇ ਜਿਹੜੇ ਰਾਹ ਅਸੀਂ ਅਕਾਲ ਪੁਰਖ ਵਾਲੇ ਛੱਡ ਰਹੇ ਆ ਉਹਨਾਂ ਵੱਲ ਨੂੰ ਅੱਜ ਪੱਛਮ ਦਾ ਨੌਜਵਾਨ ਜਿਹੜਾ ਅੱਜ ਬਾਕੀ ਦੇ ਨੌਜਵਾਨ ਜਿਹੜੇ ਨੇ ਉਹ ਝੁਕ ਰਹੇ ਨੇ ਉਹਨਾਂ ਦੀ ਉਹ ਪਛਾਣ ਕਰਨ ਦੀ ਅੱਗੇ ਤੇ ਅੱਗੇ ਖੋਜ ਕਰ ਰਹੇ ਨੇ ਔਰ ਮੇਰਾ ਇਹ ਜੀ ਕਰਦਾ ਕਿ ਉਹ ਸਾਰੇ ਜਾਣੇ ਜਿਹੜੇ ਨੇ ਉਹ ਆਪਣੇ ਇਸ ਨਾਮਧਾਰੀ ਜੁਨ ਦੇ ਨਾਲ ਫਲਸਫੀ ਰੱਖਣ ਕੰਟੈਕਟ ਰੱਖਣ ਅਤੇ ਜੇ ਪੱਛਮ ਨੂੰ ਪੱਛਮ ਦਾ ਫਿਊਚਰ ਜਿਹੜਾ ਹੈ ਆਉਣ ਵਾਲਾ ਜ਼ਮਾਨਾ ਹੈ ਜੇ ਉਹ ਕਿਸੇ ਦੇ ਹੱਥਾਂ ਵਿੱਚ ਹੈ ਜੇ ਪੱਛਮ ਨੂੰ ਪੱਛਮ ਦੇ ਨੌਜਵਾਨਾਂ ਨੂੰ ਕਿਸੇ ਪਾਸੇ ਲਾਈਟ ਮਿਲ ਸਕਦੀ ਹੈ ਤਾਂ ਉਹ ਇਸ ਨਾਮਧਾਰੀ ਮੱਤ ਪਾਸੋਂ ਮਿਲ ਸਕਦੀ ਹੈ ਇਹ ਉਹਨਾਂ ਦਾ ਫਿਊਚਰ ਹੈ ਮੇਰੇ ਲਫ਼ਜ਼ ਬੜੇ ਥੋੜੇ ਨੇ ਬੜੇ ਲਿਮਟਿਡ ਨੇ ਮੈਂ ਆਸ ਕਰਦੀ ਹਾਂ ਕਿ ਮੇਰਾ ਜਿਹੜਾ ਇਹ ਮੇਰੀ ਰਿਕੁਐਸਟ ਹੈ ਮੇਰੀ ਜਿਹੜੀ ਅਰਜ਼ ਹੈ ਇਹ ਆਪ ਜੀ ਸਾਰਿਆਂ ਦੀ ਸੇਵਾ 'ਚ ਜ਼ਰੂਰ ਪੁੱਜ ਗਈ ਹੋਏਗੀ ਮੇਰਾ ਇਹ ਜੀ ਕਰਦਾ اکال سچے سچے دین دیال سب جی میرے سے کرپا تھوڑا کہ میں اس اچھا ہے کہ جی کوئی نام کاری سجن ਹਾਲੈਂਡ ਕਿਸੇ ਵੇਲੇ ਵੀ ਜਾਣ ਤੇ ਇਹਦੀ ਇੱਛਾ ਹੈ ਕਿ ਮੇਰੇ ਦਰਵਾਜ਼ੇ ਸਦਾ ਖੁੱਲੇ ਨੇ ਮੈਨੂੰ ਬਹੁਤ ਖੁਸ਼ੀ ਹੋਏਗੀ ਆਪ ਜੀ ਸਾਰਿਆਂ ਦੇ ਦਰਸ਼ਨ ਕਰਕੇ ਜਿੰਨੇ ਸ੍ਰੀ ਰੂਪ ਦੇ ਦਰਸ਼ਨ ਦੇ ਸਕਾਂ ਔਰ ਅੱਜ ਹੀ ਦਿਨੇ ਇਸਨੇ ਮੈਨੂੰ ਦੱਸਿਆ ਸੀ ਕਿ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਇਹ ਬੀਬੀ ਦੇ ਬਜ਼ੁਰਗ ਵੀ ਉਹ ਧਾਰਮਿਕ ਖਿਆਲਾਂ ਦੇ ਸਨ ਇਸਨੇ ਦੱਸਿਆ ਕਿ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਇੱਕ ਨਾਮਧਾਰੀ ਪਰਿਵਾਰ ਵਿੱਚ ਪੈਦਾ ਹੋਈ ਤਾਂ ਕਿਸੇ ਕਾਰਨ ਵਿਛੜ ਗਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਬੜੀ ਕਿਰਪਾ ਕੀਤੀ ਹੈ ਕਿ ਮੈਨੂੰ ਇੱਥੇ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਨਾਲ ਮਿਲਣ ਦਾ ਮੌਕਾ